ਚੌਪਈ ਸੁਨਿਤ ਏਕ ਸ਼ਾਹ ਕੀ ਦਾਰਾ ਰੂਪਾਨ ਗੁਣਵਾਨ ਅਪਾਰਾ ਚਿਲ ਮਿਲ ਦੇ ਤੇ ਨਾਮ ਪਨਿਜੈ ਕੋ ਦੂਸਰ ਪਟ ਤਰਤੇ ਦਿਜੈ ਰੂਪ ਕੇਤ ਰਾਜਾ ਇਕ ਤਹਾ ਰੂਪਾਨ ਅਰਸੂਰਾ ਮਹਾ ਥਰ ਕੰਪੈ ਸਤਰ ਜਾ ਕੇ ਡਰ ਪ੍ਰਗਟ ਪਇਓ ਜਨ ਦੁਤੀਐ ਨਿਸਾਕਰ ਏਕ ਸਪੂਤ ਪੂਤ ਤਿਨ ਜਯੋ ਜਾਸੋ ਔਰ ਨ ਜਗ ਮਹਿ ਭਇਓ ਚਿਲ ਮਿਲ ਦੇ ਤਾ ਕੋ ਲਖ ਗਈ ਤਬੀ ਤੋ ਬਵਰੀ ਸੀ ਪਈ ਵਾਸੋ ਬਾਂਧਾਤਿਕ ਸਨੇਹਾ ਤੇ ਕਰੀ ਏਕ ਜਨ ਦੇਹਾ ਔਰ ਉਪਾ ਨ ਚਲਿਓ ਚਲਾਇਓ ਤਬ ਅਵਲਾ ਨਰ ਭੇਸ ਬਨਾਇਓ ਦੋਹਰਾ ਧਰ ਕਰ ਭੇਸ ਕਰੌਲ ਕੋ ਗਈ ਤਮਨ ਕੇ ਧਾਮ ਸਭ ਕੋ ਨਰ ਜਾਣੇ ਤਿਸੈ ਕੋਈ ਨਾ ਜਾਣੈ ਬਾਮ ਚਉਪਈ ਵਰ ਹੈ ਰੋ ਸ਼ਿਕਾਰ ਖਿਲਾਵੈ ਭਾਂਤ ਭਾਂਤ ਤਨ ਮਿਰਗੈ ਹਨਾਵੈ ਇਕੱਲੀ ਫਿਰੈ ਸੱਜਣ ਕੇ ਸੰਗਾ ਪਹਿਰੇ ਪੁਰਖ ਭੇਸ ਕਹਾਂਗਾ ਇੱਕ ਦਿਨ ਸਦਨ ਨਾ ਜਾਤ ਸੋ ਭਈ ਪਿਤ ਤਨ ਕਹੀ ਸੁਤਾ ਮਰ ਗਈ ਆਪਣੀ ਠਬਰ ਬੱਕਰੀ ਹੈ ਜਾਰਾ ਦੂਸਰ ਪੁਰਖ ਨਾ ਭੇਦ ਵਿਚਾਰਾ ਸ਼ਾ ਲਹਿਓ ਦੁਇਤਾ ਮਰ ਗਈ ਯੋ ਨਹੀਂ ਲਖਿਓ ਕਰੋ ਲਨ ਭਈ ਸੰਗ ਨਿਤ ਲੈ ਨਿਰਭ ਸੁਧ ਕੋ ਜਾਵੇ ਭਾਨ ਉਪਵਨ ਭੀਤਰ ਭ੍ਰਮ ਆਵੇ ਬਹੁਤ ਕਾਲ ਇਹ ਭਾਂਤ ਬਿਤਾਇਓ ਕਰ ਕਹ ਬਹੁ ਬਿਰਮਾਇਓ ਸੋ ਤਾ ਕਹਿ ਨਹਿ ਨਾਰੀ ਪਛਾਨੈ ਭਲੋ ਕਰੋਲ ਤਾਹੇ ਕਰਮਾਨੈ ਇੱਕ ਦਿਨ ਗਾਇਬ ਗਹਿਰ ਬਣ ਦੋ ਸਾਥੀ ਦੁਤੀਏ ਨਾ ਪਹੁੰਚਾ ਕੋ ਅਥਿਓ ਦਿਵਸ ਰਜਨੀ ਹੋਇ ਆਈ ਏਕ ਬ੍ਰਿਛ ਤਰ ਬਸੇ ਬਨਾਈ ਤਾਹ ਇਕ ਆਇਓ ਸਿੰਘ ਪਾਰਾ ਕਾਡੇ ਦਾਤ ਬੜੇ ਬਿਕਰਾਰਾ ਤਾਹੇ ਨਿਰਖ ਸੁਤ ਡਰ ਪਾਇਓ ਸ਼ਾ ਸੁਤਾ ਤੇ ਧੀਰ ਬੰਧਾਇਓ ਤਬ ਤੇ ਤਾਗ ਤੁਬਕ ਸੋ ਮਾਰਿਓ ਸੁਤ ਦੇਖਦ ਸਿੰਘ ਪ੍ਰਹਾਰਿਓ ਰਾਜ ਕੁਾਰੀ ਅਸ ਬਚਨ ਉਚਾਰੇ ਮੰਗੋ ਜੋ ਜੀ ਰੁਚਿਤ ਤਿਹਾਰੇ ਤਬ ਤਿਨ ਤਾਸੋ ਬ੍ਰਿਥਾ ਉਚਾਰੀ ਰਾਜ ਪਰ ਮੈਂ ਸ਼ਾਹ ਦੁਲਾਰੀ ਤੋ ਸੋ ਮੋਰ ਲਗਨ ਲੱਗ ਗਈ ਤਾ ਤੇ ਭੇਸ ਧਰਤ ਇਹ ਭਈ ਆਬ ਤੁਮ ਹਮਰੇ ਸਾਥ ਬਿਆਰੋ ਇਸਤਰੀ ਕਰ ਗ੍ਰਹਿ ਮਹਿ ਮੋਹਿ ਬਾਰੋ ਜਸ ਮੁਰ ਲਗਨ ਤੂੰ ਪਰ ਲਾਗੀ ਤਸ ਤੁਮ ਹੋ ਮੋਰ ਅਨੁਰਾਗੀ ਆਨੰਦ ਪਇਓ ਕਰ ਕੇ ਜੀਤਾ ਜਨ ਕਰ ਮਿਲੀ ਰਾਮ ਕਹ ਸੀਤਾ ਭੋਜਨ ਜਾਣ ਛਿਧਾਤਰ ਪਾਈ ਜਨ ਨਾਲ ਮਿਲੀ ਦਮਾਵਤੀ ਆਈ ਉਹੀ ਬ੍ਰਿਛ ਤਰ ਤਾਕੋ ਭਜਾ ਭਾਂਤ ਭਾਂਤ ਆਸਨ ਕਾ ਸਜਾ ਤਾਹੇ ਸਿੰਘ ਕੋ ਚਰਮ ਨਿਕਾਰੀ ਭੋ ਕਰੇ ਤਾ ਪਰ ਨਰ ਨਾਰੀ ਤਾਕੋ ਨਾਮ ਅਪਛਰਾ ਤਰਾ ਕਹੀ ਕੇ ਰੀਜ ਮੋਹੇ ਇਹ ਬਰਾ ਇਹ ਛਲ ਤਾਹੇ ਨਾਰ ਕਰ ਲਿਆਇਓ ਰੂਪ ਕੇਤ ਪਿਤ ਭੇਦ ਨਾ ਪਾਇਓ ਦੋਹਰਾ ਇਹ ਛਲ ਤਾਕੋ ਵਿਆਹ ਕੈ ਲੈ ਆਇਓ ਨਿਜ ਧਾਮ ਲੋਕ ਪਛਰਾ ਤੇ ਲਖੈ ਕੋ ਨਾ ਜਾਣੈ ਬਾਮ ਨਿਰਭਸੁਧ ਬਰਾ ਕਰੌਰ ਹੋਇ ਭਈ ਅਨਾਥ ਸੁਨਾਥ ਸਭੂ ਸਿਰ ਰਾਣੀ ਭਈ ਏ ਬਿਦ ਛਲ ਕੇ ਸਾਥ ਇਤ ਸ੍ਰੀ ਚਰਿਤ੍ਰ ਪਖਿਆਨੇ ਤ੍ਰਿਆ ਚਰਿਤਰੇ ਭੂ ਮੰਤਰੀ ਸੰਵਾਦੇ 298 ਚਰਿਤ੍ਰ ਸਮਾਪਤ ਮਸਤ ਸੁਭ ਮਸਤ ਅਫਜੂ ਚੌਪਈ ਚੰਦਰ ਚੂੜੇ ਰਾਤ ਪਵਾਲਾ ਮਿਤ ਪ੍ਰਭਾ ਜਾ ਕੇ ਗ੍ਰਹਿ ਬਾਲਾ ਤਾਸੀ ਦੂਸਰ ਜਗ ਮੈਂ ਨਾਹੀ ਨਰੀ ਨਾਗਨੀ ਨਿਰਖਣ ਲਜਾਹੀ ਸਾਹਿਕ ਤੋ ਅਦਿਕ ਤਨਵਾਨਾ ਜਾਸੋ ਧਨੀ ਨ ਜਗ ਮੇ ਆਨਾ ਛਲ ਦੇ ਦੋਹਿਤਾ ਤਾ ਕੇ ਘਰ ਰਾਤ ਪੰਡਤਾ ਸਭ ਮਤ ਹਰ ਕਰ ਚੰਦਰ ਚੂੜ ਕੋ ਹਤੋ ਪੁੱਤਰ ਇਕ ਪੜਾ ਵਿਆਕਰਨ ਅਰ ਸ਼ਾਸਤਰ ਨਿਕ ਤਾ ਕੋ ਨਾਮ ਨਾ ਕਹਬੇ ਆਵੈ ਲਿਖਤ ਊਖ ਲਿਖਨੀ ਹਵੈ ਜਾਵੈ ਇਕ ਦਿਨ ਘਰ ਅਖੇਟ ਗਇਓ ਤਾ ਕੋ ਨਿਰਖਤ ਭਇਓ ਵਾਕੀ ਲਗੀ ਲਗਨ ਇਹ ਸੰਗਾ ਮਗਨ ਭਈ ਤਰਨੀ ਸਰਬੰਗਾ ਚਤਰਦੂਤ ਇਕ ਤਾਹਾਂ ਪਠਾਈ ਕਹਿਓ ਐਸ ਕੁਾਰ ਕਹ ਜਾਈ ਏਕ ਦਿਸ ਮੋਰੇ ਘਰ ਆਵਹੁ ਸਾਥ ਮਾਰੇ ਭੂਮ ਮਚਾਵਹੁ ਤਬ ਸਖੀ ਕੁਾਰੀ ਪਹਿ ਆਈ ਕਹੀ ਕੁਾਰ ਸੋ ਤਾਹ ਸੁਨਾਈ ਬਿਹਾਸ ਸਾਜਨ ਇਹ ਭਾਂਤ ਉਚਾਰੀ ਕਹੀਓ ਜਾਏ ਐਸ ਤੁਮ ਪਿਆਰੀ ਇਕ ਅਵਧੂਤ ਸੋ ਛਤਰ ਨਿਰਪਾਰਾ ਸੁਨੀਤ ਬਸਤ ਸਮੁੱਧ ਕੇ ਪਾਰਾ ਹੈ ਅਵਧੂਤ ਮਤੀ ਦੁਹਤਾ ਤੇ ਅਵਰਨ ਘੜੀ ਵਿਧਾਤਾ ਸਮਝੇ ਪ੍ਰਥਮ ਤੂੰ ਤਿਸੈ ਮੋਹਿ ਮਿਲਾਵੈ ਤਾਂ ਪਾਛੇ ਮੋਹ ਸੋ ਪਤਿ ਪਾਵੈ ਯੋ ਜੋ ਕੋਟ ਉਪਾਵ ਬਨੈ ਹੈ ਤਉ ਮੋਹ ਸੋ ਨਹਿ ਭੋਗਨ ਪੈ ਹੈ ਯੋ ਹੀ ਸਹੀ ਜਾਏ ਤੇ ਕਹੀ ਮਨ ਬਜ ਕਰ ਚਕ੍ਰਿਤ ਵੈ ਰਹੀ ਤਿਤ ਮੋ ਅਨਕ ਚਟਪਟੀ ਲਾਗੀ ਤਾਂ ਤੇ ਨੀਂਦ ਭੂਖ ਸਭ ਭਾਗੀ ਸਮੁੰਦ ਪਾਰ ਜਾਇਓ ਨਹਿ ਜਾਵੈ ਤਉ ਕਰ ਕੋ ਸ਼ਾਂਤ ਨਾ ਆਵੈ ਸਾਜ ਤਹਾਂ ਚਲ ਬੇ ਕੋ ਕਰਾ ਤੀਰਥ ਜਾਤ ਹੋ ਪਿਤਹਿ ਉਚਰਾ ਸਾਜ ਬਾਜ ਸਭ ਕੀਆ ਤਾ ਹੈ ਚਲੀ ਬਾਜ ਸਵਾਰਾ ਸੇਧ ਬੰਧ ਰਾਮੇਸ਼ਵਰ ਗਈ ਇਹ ਵਿਧਿਰਦਾ ਹਿਰਦੈ ਵਿਚਾਰਤ ਪਈ ਤਾਤੇ ਹੋਇ ਜਹਾਜ ਸਵਾਰਾ ਗਈ ਸਿੰਗਲਾ ਦੀਪ ਮਝਾਰਾ ਜਹ ਤਹ ਸੁਨਾ ਰਾਜ ਕੋ ਧਾਮਾ ਜਾਤ ਪਈ ਤਾਹੀ ਕੋ ਬਾਮਾ ਤਹ ਗਈ ਪੁਰਖ ਭੇਸ ਕੋ ਕਰ ਕੈ ਭਾਂਤ ਭਾਂਤ ਕੇ ਭੂਖਨ ਧਰ ਕੈ ਜਬ ਅਵਧੂਤ ਮਤੀ ਤੇ ਹੈ ਰਾਜ ਪਰ ਜਾਣਿਓ ਕਹੂੰ ਕੇਰਾ ਨਿਰਖਤ ਕੁਾਰ ਮਦਨ ਬਸ ਭਈ ਅੰਗ ਅੰਗ ਬਹਿ ਬਲ ਹੋਵੈ ਗਈ ਚਿਤ ਮਹਿ ਕਹਾ ਇਸੀ ਕਹ ਬਰ ਹੋ ਨਾ ਤਰ ਘਾਇ ਕਟਾਰੀ ਮਰ ਹੋ ਦੇਖੈ ਲਗੀ ਸੀਸ ਨਿਹਰਾਈ ਤੇ ਤ੍ਰਿਏ ਘਾਤ ਹੈ ਕਰ ਆਈ ਤੁਰੰਗ ਧਵਾਏ ਜਾਤ ਤਹ ਪਈ ਸਿੰਘਰ ਜਾਨ ਮ੍ਰਿਗੀ ਗਹਿ ਲਈ ਝਟਕ ਜਰੋਖਾ ਤੇ ਗਹਿ ਲਈ ਮਾਂਦਤ ਸਾਥ ਪ੍ਰਿਸ਼ਟ ਕੇ ਭਈ ਹਾ ਹਾ ਭਾਖ ਲੋਕ ਪਛਾਰੇ ਰਾਖ ਨਾ ਸਕੇ ਤਾਹੇ ਰਖਵਾਰੇ बांध पृष्ठ ते तुरंग तवायो एक बान मिला सो घायो ताखा जी धाम ले आई सखी कुर के धाम पठाई जो तुम कहा काज मैं किया अपनो बोल निबाहो पिया प्रथम ब्याह मोह को ले जावो ता पाछे या कहो तुम पाओ राजकुवर तभी तह आयो तासो प्रथम ब्याह करायो बोरो ब्याह ताहे ले गयो आश्रित चंचला दिखायो ਪ੍ਰਥਮੈ ਪਾਰ ਸਮੁੰਦ ਕਹਿ ਗਈ ਰਾਜ ਸੁਤੈ ਹਰ ਲਿਆਵਤ ਪਈ ਬਹੁਰੋ ਮਨ ਭਾਵਤ ਪਦ ਕਰਿਓ ਤ੍ਰਿਆ ਚਰਿਤਰ ਨ ਜਾਤ ਵਿਚਰਿਓ ਇਤ ਸ੍ਰੀ ਚਰਿਤ੍ਰ ਪਖਿਆਨੇ ਤ੍ਰਿਆ ਚਰਿਤਰੇ ਭੂਪ ਮੰਤਰੀ ਸੰਵਾਦੇ 299 ਚਰਿਤ੍ਰ ਸਮਾਪਤ ਮਸਤ ਸੁਭ ਮਸਤ ਅਪਜੂ ਚੌਪਈ ਸੀ ਸੀ ਸਾਰ ਕੇ ਤਿਕ ਰਾਜਾ ਜਾ ਸੋ ਬੇ ਦੂਸਰ ਨਾ ਸਾਜਾ ਸੀ ਸਹਿ ਸਾਰ ਦੇ ਤੇਰਾਨੀ ਜਾ ਸਮ ਦੂਸਰ ਹੋਇ ਨਾ ਬਖਾਨੀ ਤਾਸੋ ਅਧਿਕ ਨਿਰਪਤ ਕੀ ਪ੍ਰੀਤਾ ਦਿਨ ਰਹਿ ਤਰਨ ਮੈਂ ਚੀਤਾ ਕਿਤਕ ਦਿਨ ਰਾਣੀ ਮਰ ਗਈ ਰਾਜਾ ਕੀ ਉਦਾਸ ਮਤ ਭਈ ਔਰ ਨਾਰ ਕੀ ਔਰ ਨਾ ਹੇਰੈ ਭੂਲ ਨਾ ਜਾਤ ਕਿਸੀ ਕੇ ਡੇਰੈ ਨਾਰੀ ਔਰ ਅਧਿਕ ਦੁਖ ਪਾਵੈ ਨਾਥ ਮਿਲੇ ਬਿਨ ਮੈਨ ਸੰਤਾਵੈ ਮਿਲ ਬੈਠੀ ਇੱਕ ਦਿਨ ਸਭ ਰਾਣੀ ਆਪ ਵਿਖੈ ਮਿਲ ਕਰਤ ਕਹਾਣੀ ਇਹ ਜੜ ਪਾਤੀ ਮਤ ਕਿਨ ਹਰ ਲਈ ਕਾ ਪਿਓ ਰਾਣੀ ਮਰ ਗਈ ਇਹ ਤੋ ਸ਼ੋਕ ਕਿਓ ਜਾ ਕੋ ਇਹ ਮਤ ਹਰ ਨਹੀਂ ਕਹਾ ਜਾ ਕੀਤੇ ਹਵੈ ਹੈ ਤ੍ਰਿਆ ਨਿਰਪਨ ਕੇ ਕਨੀ ਸਦਾ ਤੇ ਹੀ ਧਨੀ ਸਖੀ ਏਕ ਸਿਆਣੀ ਤਹ ਆਈ ਤੇ ਇਹ ਭਾਂਤ ਬਿਆਸ ਕਰ ਕਹੀ ਮੈਂ ਨਿਰਪਤੇ ਤ੍ਰੀ ਸੋਕ ਮਿਟਾਇ ਹੋ ਬੋਰ ਤੇ ਹਾਰੇ ਸਾਥ ਮਿਲੈ ਹੋ ਜਾਰਕ ਪਕਰ ਕੋਠਰੀ ਰਾਖਾ ਨਿਰਪ ਕੇ ਸੁਨਤ ਐਸ ਵਿਦ ਭਾਖਾ ਤ੍ਰਿਗ ਇਹ ਮੂੜ ਨਿਰਪ ਕੋ ਜੀਆ ਜੇ ਅਬਵੇਕ ਵਿਵੇਕ ਨਾ ਕੀਆ ਜੋ ਔਰ ਸੋ ਭੂਕ ਮਾਵੈ ਬਾਤਨ ਸਾਥ ਪਤੇ ਉਰਝਾਵੈ ਨਿਰਪ ਜੋ ਕੋਠਰੀ ਛੋਰ ਨਿਹਾਰੈ ਸਾਜ ਝੂਠ ਤਬ ਆਪ ਵਿਚਾਰੈ ਨਿਰਪ ਕੇ ਸ਼ਰਮਨਨ ਧੁਨ ਇਹ ਪਰੀ ਤੁਰਤ ਕੁਠਰੀਆ ਜਾਏ ਉਹ ਘਰੀ ਹੀਰਾ ਜਬ ਉਹ ਮਨੁਛ ਬਨਾਈ ਤਬ ਐਸੇ ਤੇ ਕਹਾ ਰਸਾਈ ਇਤੋ ਸੋਖ ਹਮ ਕਿਓ ਜਾ ਇਹ ਨਾ ਲਾਸ ਤੋ ਐਸ ਨਿਲਾਜਾ ਅਬ ਮੈਂ ਰਣੀਆਂ ਅਵਰ ਬਿਹਾਰੋ ਰਾਣੀ ਮਰੀ ਨਾ ਫੇਰ ਚਿਤਾਰੋ ਔਰ ਤ੍ਰਿਯਨ ਕੇ ਸਾਧ ਵਿਹਾਰਾ ਵਾਰਾਨੀ ਕਹ ਨਿਰਪਤ ਵਿਸਾਰਾ ਇਹ ਛਰ ਤ੍ਰਿਯਨ ਨਰਿੰਦਰ ਹੈ ਛਰਾ ਤ੍ਰਿਯ ਚਰਿਤ੍ਰ ਆਤਪੁਤੇ ਇਹ ਕਰਾ ਇਤ ਸ੍ਰੀ ਚਰਿਤ੍ਰ ਪਖਿਆਨੇ ਤ੍ਰਿਆ ਚਰਿਤਰੇ ਭੂਪ ਮੰਤਰੀ ਸੰਵਾਦੇ 300 ਚਰਿਤ੍ਰ ਸਮਾਪਤ ਮਸਤ ਸੋ ਮਸਤ ਅਪਜੂ